ਤੇਰਾ ਹੀ ਧਿਆਨ ਗਮ ਦੇ ਡੂੰਘੇ ਸਮੁੰਦਰ ਦੀਆਂ ਘੁੰਮਣ ਘੇਰੀਆਂ 'ਚ ਫਸੀ ਗਮ ਦੇ ਡੂੰਘੇ ਸਮੁੰਦਰ ਦੀਆਂ ਘੁੰਮਣ ਘੇਰੀਆਂ 'ਚ ਫਸੀ ਡਿੱਕੋ ਡੋਲੇ ਖਾਂਦੀ ਜਿੰਦ ਨੂੰ ਡਿੱਕੋ ਡੋਲੇ ਖਾਂਦੀ ਜਿੰਦ ਨੂੰ ਵਿਪਤਾ 'ਚ ਡੁੱਬੇ ਦਰਦ ਦੇ ਝੰਜੋੜੇ ਵਿਪਤਾ 'ਚ ਡੁੱਬੇ ਦਰਦ ਦੇ ਝੰਜੋੜੇ ਕਲਪ ਰਹੇ ਮਨ ਨੂੰ ਕਲਪ ਰਹੇ ਮਨ ਨੂੰ ਤੇਰਾ ਹੀ ਧਿਆਨ ਹੈ ਤੇਰਾ ਹੀ ਧਿਆਨ ਹੈ ਜੋ ਧੀਰ ਬਣਾਉਂਦਾ ਹੈ ਜਦ ਵੀ ਤੇਰਾ ਖਿਆਲ ਆਉਂਦਾ ਹੈ ਜਦ ਵੀ ਤੇਰਾ ਖਿਆਲ ਆਉਂਦਾ ਹੈ ਮਨ ਨੂੰ ਬਲਵਾਨ ਬਣਾਉਂਦਾ ਹੈ ਮਨ ਨੂੰ ਬਲਵਾਨ ਬਣਾਉਂਦਾ ਹੈ ਕਾਲੀ ਬੋਲੀ ਹਨੇਰੀ ਰਾਤ ਵਿੱਚ ਕਾਲੀ ਬੋਲੀ ਹਨੇਰੀ ਰਾਤ ਵਿੱਚ ਚਾਨਣ ਦੀ ਲੀਕ ਬਣ ਰਸਤਾ ਵਿਖਾਉਂਦਾ ਹੈ ਚਾਨਣ ਦੀ ਲੀਕ ਬਣ ਰਸਤਾ ਵਿਖਾਉਂਦਾ ਹੈ ਸਭ ਪਰਿਸਥਿਤੀਆਂ ਸਹਿਜ ਹੋ ਜਾਂਦੀਆਂ ਨੇ ਸਭ ਪਰਿਸਥਿਤੀਆਂ ਸਹਿਜ ਹੋ ਜਾਂਦੀਆਂ ਨੇ ਸਾਰੇ ਚੱਕਰ ਮੁੱਕ ਜਾਂਦੇ ਨੇ ਸਾਰੇ ਚੱਕਰ ਮੁੱਕ ਜਾਂਦੇ ਨੇ ਜਦ ਵੀ ਤੇਰਾ ਖਿਆਲ ਆਉਂਦਾ ਹੈ ਸਾਰੇ ਝੰਜਟਾਂ ਤੋਂ ਮੁਕਤੀ ਦਿਵਾਉਂਦਾ ਹੈ ਜਦ ਵੀ ਤੇਰਾ ਖਿਆਲ ਆਉਂਦਾ ਹੈ ਸਾਰੇ ਝੰਜਟਾਂ ਤੋਂ ਮੁਕਤੀ ਦਿਵਾਉਂਦਾ ਹੈ